ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘਰ ਭਾਂਡੇ ਇੱਟਾਂ ਕੀਆਂ ਕੀਆਂ ਜਲਦੀ ਕਰੇ ਪੁਕਾਰ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ ਘਰ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ ਇਹ ਗੱਲ ਕਿਉਂ ਹੈ ਇਹਦੀ ਬੈਕਗ੍ਰਾਉਂਡ ਕੀ ਹੈ ਇਹ ਇਸਲਾਮ ਅਰਥ ਦੀ ਕੋਈ ਬੈਕਗ੍ਰਾਉਂਡ ਹੈ ਉਸ ਬੈਕਗ੍ਰਾਉਂਡ ਦਾ ਨਕਸ਼ਾ ਲਿਖਿਆ ਨਵਾਂ ਇੱਕ ਭਰਮ ਪਾਇਆ ਇਸਲਾਮ ਨੇ ਕਿ ਆਦਮੀ ਦਾ ਜਿਹੜਾ ਸਰੀਰ ਹੈ ਮਿੱਟੀ ਹੈ ਜੇ ਇਹ ਕਿਤੇ ਜਲ ਜਵੇ ਮਿੱਟੀ ਬਾਅਦ ਚ ਕਦੇ ਵੀ ਜਲ ਜਵੇ ਜਦ ਸਰੀਰ ਮਿੱਟੀ ਹੋ ਜਾਂਦਾ ਮਿੱਟੀ ਵੀ ਜਲ ਜਵੇ ਇਹ ਦੋ ਜਗ੍ਹਾ ਚ ਚਲਿਆ ਜਾਂਦਾ ਆਤਮਾ ਕਿਉਂਕਿ ਉਹਨਾਂ ਦਾ ਮਤਲਬ ਹੈ ਜਿੰਨਾ ਚਿਰ ਰੋਜ਼ੇ ਕਿਆਮਤ ਨਹੀਂ ਹੁੰਦਾ ਨਾ ਕਬਰਾਂ ਦੇ ਉੱਤੇ ਪਹਿਰਾ ਲੱਗਿਆ ਹੁੰਦਾ ਦੁਬਾਰਾ ਜਨਮ ਨਹੀਂ ਮੰਨਦੇ ਜਦੋਂ ਦੁਨੀਆ ਖਤਮ ਹੋ ਰੋਜ਼ੇ ਕੰਮ ਦਾ ਮਤਲਬ ਜੇ ਸੰਸਾਰ ਨਹੀਂ ਰਹੂਗਾ ਉਤਨੇ ਹਿਸਾਬ ਹੋਊ ਸਾਰੀ ਦੁਨੀਆ ਦਾ ਇਕੱਠਾ ਹੀ ਉਹਨਾਂ ਜਰ ਕੋਈ ਹਿਸਾਬ ਨਹੀਂ ਹੋਣਾ ਕੋਈ ਅਕਲ ਵਾਲੀ ਗੱਲ ਤਾਂ ਲੱਗਦੀ ਨਹੀਂ ਵਿੱਚ ਕੋਈ ਸਿਆਣਾ ਆਦਮੀ ਹੈ ਜਿਹੜਾ ਪੈਂਡਿੰਗ ਕੰਮ ਰੱਖ ਲੈਂਦਾ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਜਿਹੜੇ ਇਸਲਾਮ ਵਾਲੇ ਸੀ ਵੀ ਖੁਦਾ ਆਦਮੀ ਨੂੰ ਵੀ ਪਾਗਲ ਹੈ ਇਹ ਜਿਹਾ ਕੰਮ ਤਾਂ ਆਦਮੀ ਨਹੀਂ ਕਰਦਾ ਪੈਂਡਿੰਗ ਫਾਈਲਾਂ ਰੱਖੀ ਜਾਵੇ ਪੈਂਡਿੰਗ ਰੱਖੀ ਜਾਵੇ ਹੁਣ ਕੀ ਕਰਦਾ ਬਦਾ ਵਿਲ ਫਾਈਲਾਂ ਪੈਂਡਿੰਗ ਕਿਉਂ ਰੱਖਦਾ ਚਲੋ ਮੰਨ ਲਈ ਜਨਮ ਨਹੀਂ ਹੁੰਦਾ ਪਰ ਫੇਰ ਹਿਸਾਬ ਇਕੱਠਾ ਹੋਊਗਾ ਹੁਣ ਕਿਉਂ ਨਹੀਂ ਕਰ ਰਹੇ ਨਾਲ ਸਰਕਾਰਾਂ ਨਹੀਂ ਕਰ ਰਹੀਆਂ ਅਦਾਲਤਾਂ ਨਹੀਂ ਕਰ ਰਹੀਆਂ ਇਹ ਜਿਹਾ ਕੰਮ ਅਗਰ ਇਹਦਾ ਜਵਾਬ ਕੀ ਹੈ ਕੋਈ ਜਵਾਬ ਨਹੀਂ ਜਵਾਬ ਨਹੀਂ ਹੈ ਕੋਈ ਇਹ ਬਹਿਮ ਭਾਰਤਾ ਵੀ ਦੀ ਮਿੱਟੀ ਜਲ ਗਈ ਦੋ ਜਗ੍ਹਾ ਚਲਾ ਜਾਊਗਾ ਇਹਦਾ ਮਤਲਬ ਹੈ ਕਬਰ ਦੇ ਉੱਤੇ ਉਹਨੂੰ ਬਿਠਾਉਂਦਾ ਕਬਰ ਤੇ ਆਤਮਾ ਬੈਠੀ ਹੈ ਪਹਿਰਾ ਦਿੰਦੀ ਹੈ ਵੀ ਮੇਰੀ ਮਿੱਟੀ ਹੋ ਜਾਵੇ ਇਹ ਚਿੰਤਾ ਲੱਗੀ ਹੋਈ ਹੈ ਨਵੀਂ ਚਿੰਤਾ ਚ ਬਾਤ ਗੁਰੂ ਸਾਹਿਬ ਉਸ ਨੂੰ ਕਹਿ ਰਹੇ ਨੇ ਕਿ ਇੱਕ ਮੁਸਲਮਾਨ ਦੀ ਕਬਰ ਦੀ ਮਿੱਟੀ ਜਿੱਥੇ ਉਹਦਾ ਸਰੀਰ ਦਬਿਆ ਹੋਇਆ ਸੀ ਉਹ ਮਿੱਟੀ ਜਿਹੜਾ ਉਹਦਾ ਸਰੀਰ ਮਿੱਟੀ ਬਣਦਾ ਕਬਰ ਨਾਲ ਵਾਲੀ ਮਿੱਟੀ ਆਲੇ ਵਾਲੀ ਮਿੱਟੀ ਦਾ ਕੋਈ ਰੌਲਾ ਨਹੀਂ ਉਹਦੇ ਸਰੀਰ ਦੀ ਮਿੱਟੀ ਕੁਮਿਆਰ ਦੀ ਮਿੱਟੀ ਵਿੱਚ ਰਲ ਗਈ ਜਿਹਦੀਆਂ ਉਹ ਇਟਾਂ ਭਾਂਡੇ ਬਣਾਉਣਾ ਪੇੜੇ ਪੇ ਕੁਮਿਆਰ ਉਹ ਕੁਮਿਆਰ ਨੇ ਤਾਂ ਕੋਈ ਛਿੱਟਾ ਬਣਾਉਣੀਆਂ ਤੇ ਉਹ ਭਾਂਡੇ ਬਣਾਉਣੇ ਸੀ ਇਟਾਂ ਵੀ ਉਹ ਕੁਮਿਆਰੇ ਬਣਾਉਂਦੇ ਹੁੰਦੇ ਛੋਟੀਆਂ ਘੜ ਭਾਂਡੇ ਇਟਾਂ ਕੀਆਂ ਗੁਰੂ ਨੇ ਵੀ ਨਹੀਂ ਸੀ ਭੱਠੇ ਮਿੱਟੀ ਦੇ ਜਾਣਾ ਵੀ ਸੀ ਮਿੱਟੀ ਜਲਦੀ ਆ ਆਤਮਾ ਦੀ ਪੁਕਾਰ ਜਾਂਦੀ ਜਿਹੜੀ ਦੁਰਲਾਭ ਕਰ ਰਹੀ ਹੈ ਰੋਤੀ ਉਹਦੀ ਮੇਰੇ ਨਾਲ ਅਨਰਥ ਹੋਇਆ ਹੁਣ ਮੈਂ ਦੋ ਵਿੱਚ ਚਲਾ ਜਾਊਂ ਹਾਲਾਂਕਿ ਜਿਹੜੀ ਮਰੇ ਤੋਂ ਬਾਅਦ ਵੀ ਸਰੀਰ ਨਾਲ ਸੋਧ ਜੁੜਿਆ ਹੋਇਆ ਇਸਲਾਮ ਜਿਉਂਦੇ ਦਾ ਜੋੜਨਾ ਹੀ ਜੋੜਨਾ ਮਰੇ ਤੋਂ ਬਾਅਦ ਵੀ ਸਰੀਰ ਨਾਲ ਸੋਧ ਨਹੀਂ ਜੋੜਿਆ ਆਤਮਾ ਨੂੰ ਮਿੱਟੀ ਨੂੰ ਇੱਥੋਂ ਕਿਹਾ ਜਦੋਂ ਅੰਨਾ ਕਾਣਾ ਇੱਥੋਂ ਕਮੀ ਆ ਆਈ ਨਾ ਕਮੀ ਮਿੱਟੀ ਨਾਲ ਇਸ ਤਰੀਕੇ ਨਾਲ ਜੋੜਤਾ ਕਬਰ ਨਾਲ ਇਸ ਤਰੀਕੇ ਨਾਲ ਜੋੜਤਾ ਕਿ ਜਿੰਨਾ ਚਿਰ ਦੁਨੀਆ ਤੋਂ ਛੁੱਟੇ ਨਹੀਂ ਸਕਦਾ ਮਿੱਟੀ ਚੌਦਵੀਂ ਸਦੀ ਵਿੱਚ ਰੋਜ਼ੇ ਕਾਮਤ ਆਉ ਇਹ ਵੀ ਲਿਖ ਦਿੱਤਾ 1400 ਸਾਲ ਪੂਰੇ ਹੋਏ ਉਹ ਨੰਗਿਆ ਬਦਲ ਵੀ ਸ਼ੁਰੂ ਹੋ ਗਈ ਰੋਜ਼ੇ ਕਿਉਂ ਤਾਂ ਨਹੀਂ 1400 ਸਾਲ ਤੱਕ ਤਾਂ ਲੋਕ ਇਸਲਾਮ ਤੇ ਵਿਸ਼ਵਾਸ ਕਰਦੇ ਰਹੇ ਹੁਣ ਅੰਦਰੋਂ ਵਿਸ਼ਵਾਸ ਉਹਨਾਂ ਦਾ ਛਿੜਕਿਆ ਹੈ ਅੰਦਰੋਂ ਤਾਂ ਛਿੜਕ ਗਿਆ ਪਰ ਕਹਿ ਸਕਦੇ ਨਹੀਂ ਉਹ ਨਹੀਂ ਕਹਿ ਸਕਦੇ ਉਹ ਕੀ ਕਰਦੇ ਨੇ ਨਹੀਂ ਜੀ ਜਿਹੜੀ 15ਵੀਂ ਸਦੀ ਹੈ ਨਾ ਇਹਦੀ ਕੋਈ ਉਹ ਨਹੀਂ ਹੈਗਾ ਕਿੰਨੀ ਹੈ 14 ਦਾ ਪੂਰੀਆਂ ਹੋ ਗਈਆਂ 15ਵੇਂ ਦੇ ਸ਼ੁਰੂ ਹੋ ਗਿਆ ਤਾਂ ਕਹੋ 14ਵੀਂ ਹੋਈ ਹੈ ਸਦੀ ਤਾਂ ਹੁੰਦੀ ਉਹ 100 ਸਾਲ ਦੀ ਹੈ ਜਾਂ ਇੱਕ ਸਦੀ ਦੋ ਸਦੀ ਤਿੰਨ 100 ਸਾਲ ਦੀ ਹੋਈ ਹੈ 14ਵੀਂ ਤੋਂ ਜ਼ਿਆਦਾ ਸਾਲ ਫਿਰ 14ਵੀਂ ਸਦੀ ਦੀ ਗਿਣਤੀ ਕਿਉਂ ਰੱਖੀ ਅਨੰਤ ਕਾਲ ਕਹਿ ਦਿੰਦੇ 14ਵੀਂ ਸਦੀ ਦਾ ਮਤਲਬ ਕੀ ਸੀ ਜੇ ਤੁਸੀਂ ਗਿਣਤੀ ਉਹ ਕਰਕੇ 14ਵੀਂ ਸਦੀ ਹੁਣ ਝੂਠ ਸਾਬਤ ਹੋ ਗਿਆ ਬਦਲ ਬਦਲਦੇ ਪਿਛੇ ਨੂੰ ਹਟਣ ਦੀ ਕੋਸ਼ਿਸ਼ ਕਰਦੇ ਨੇ ਕਿਵੇਂ ਹਟੂਗਾ ਪਿਛੇ ਅਸਲ ਜੇ ਇਸਲਾਮ ਤੋਂ ਵਿਸ਼ਵਾਸ ਛੱਡ ਜਾਣਾ ਉਹਨਾਂ ਨੇ ਗਿਣਤੀ ਕਰਤਾ ਨਾ ਡੈਫੀਨਿਟ ਗੱਲ ਕਰਤੀ ਨਾ ਗੁਰਬਾਣੀ ਕਹਿੰਦੀ ਹੈ ਤੁਮਰੀ ਕਸਮਤ ਨਾਨਕ ਦਾਸ ਸਦਾ ਇਸ ਗੱਲ ਨੂੰ ਗਿਣਤੀ ਕਰਤਾ ਜੇ ਕੋ ਕਹੇ ਪਿੱਛੇ ਉਹ ਪਛਤਾਉਣਾ ਪਊਗਾ ਕੀ ਕਹਿ ਬੈਠੇ 1400 ਸਾਲ ਤੱਕ ਦਾ ਬੇਵਕੂਫ ਬਣਾਤਾ ਲੋਕਾਂ ਨੂੰ ਹੁਣ ਕੀ ਹੋਊਗਾ ਹੁਣ ਜਵਾਬ ਲੈਣਾ ਔਖਾ ਹੋ ਗਿਆ ਇੱਕ ਝੂਠ ਨੂੰ ਛਪਾਉਣ ਵਾਸਤੇ 100 ਝੂਠ ਬੋਲਣਾ ਵੀ ਪਵੇ ਝੂਠ ਝੂਠ ਰਹਿਣਾ ਉਹਨਾਂ ਵਿੱਚ ਝੂਠ ਘੜਨੇ ਪੈ ਰਹੇ ਨੇ ਜਦੋਂ ਗੱਲ ਨਹੀਂ ਬਣ ਉਹ ਗੱਲ ਕਰ ਰਹੇ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੋ ਬਿਹਾਰ ਘੜ ਭਾਂਡੇ ਟਾਂਕਿਆਂ ਜਲਦੀ ਕਰੇ ਪੁੱਤ ਉਹ ਦੇਖ ਕੇ ਦੱਸ ਰਹੇ ਨੇ ਪਰ ਨਿੰਦਿਆ ਨਹੀਂ ਕਰ ਰਹੇ ਤੁਸੀਂ ਉਹਨੂੰ ਜੇ ਵਹਿਮ ਪਾਇਆ ਤਾਂ ਵਹਿਮ ਕਰਕੇ ਉਹ ਹਾਲਾਂਕਿ ਉਹਨੇ ਨਰਕ ਕਿਤੇ ਨਹੀਂ ਜਾਣਾ ਨਰਕ ਤਾਂ ਹੈ ਹੀ ਉਹ ਜੇ ਮਿੱਟੀ ਨਾਲ ਜੁੜਿਆ ਹੈ ਉਹ ਨਰਕ ਹੁੰਦਾ ਕੀ ਹੈ ਡਿਵੈਲਪਮੈਂਟ ਤਾਂ ਨਹੀਂ ਰੁਕੇ ਗਈ ਜਲ ਜਲ ਰੋਵੇ ਬੱਪੜੀ ਫੋਬਾ ਮਾਰ ਕੇ ਰੋਂਦੀ ਹੈ ਆਤਮਾ ਭੁੱਬਾ ਮਾਰ ਕੇ ਰੋਂਦੀ ਜਲ ਜਲ ਪੈਣ ਗਿਆਰ ਜਲ ਜਲ ਪਵਣਾ ਗਿਆਰ ਅਗਿਆਰੇ ਝੜ ਕੇ ਥੱਲੇ ਡਿੱਗਦੇ ਨੇ ਉਹ ਫੋਬਾ ਮਾਰ ਜਦ ਉਹ ਮਿੱਟੀ ਦੇ ਜਲਣ ਦੀ ਆਤਮਾ ਨੂੰ ਤਕਲੀਫ ਹੁੰਦੀ ਜਿਵੇਂ ਜਿਉਂਦੇ ਸਰੀਰ ਨੂੰ ਜਾਲੀ ਹੈ ਆਤਮਾ ਨੂੰ ਤਕਲੀਫ ਹੁੰਦੀ ਹੈ ਐਸ ਤਰੀਕੇ ਨਾਲ ਮਿੱਟੀ ਦੇ ਜਲਣ ਦੀ ਆਤਮਾ ਨੂੰ ਤਕਲੀਫ ਹੁੰਦੀ ਹੈ ਜਿਉਂਦਾ ਦਾ ਸੇਖ ਲੱਗਦੀ ਸਾਰੇ ਛੱਡ ਜਾਂਦਾ ਸੇਖ ਲੱਗਿਆ ਸਰੀਰ ਨੂੰ ਛੱਡ ਜਾਂਦੀ ਇਹ ਛੱਡ ਵੀ ਨਹੀਂ ਰਹੀ ਅੰਗਿਆਰ ਛੱਡਦੇ ਨੇ ਤਾਂ ਭੁੱਖਾ ਮਾਰਦੀ ਸਾਈਡ ਤੇ ਖੜੀ ਉਹਨਾਂ ਨੇ ਦੇਖ ਕੇ ਦੱਸਿਆ ਸੀ ਆਹ ਦ੍ਰਿਸ਼ ਮੈਂ ਦੇਖਿਆ ਨਿੰਦਿਆ ਕੋਈ ਨਹੀਂ ਕੀਤੀ ਇਸੇ ਦੀ ਕਲੈਰੀਫਿਕੇਸ਼ਨ ਕਿਹਾ ਸੀ ਨਾ ਨਿੰਦਿਆ ਕੀਤੀ ਆ ਉਹਨਾਂ ਨੇ ਉਹ ਕਹਿੰਦੇ ਤਾਂ ਹੀ ਭੇਜਿਆ ਸੀ ਨਾ ਰਾਮ ਰਹਿ ਨੂੰ ਕਹਿੰਦੇ ਜੀ ਇਸਲਾਮ ਦੇ ਨਿੰਦਿਆ ਕੀਤੀ ਆ ਕਹਿ ਉਹਨੇ ਮੁਸਲਮਾਨ ਮੁਸਲਮਾਨ ਦੀ ਜਗ੍ਹਾ ਕਹਿੰਦੇ ਨੇ ਬੇਈਮਾਨ ਕੀ ਕਹਿੰਦਾ ਕੀ ਲੋੜ ਸੀ ਬੇਈਮਾਨ ਕੀ ਕਹਿੰਦਾ ਕਹਿੰਦੇ ਉਹਨਾਂ ਨੇ ਦੇਖਿਆ ਦੇਖ ਕੇ ਦੱਸਿਆ ਕਿ ਆਖਰੀ ਪੰਕਤੀ ਆਖਰੀ ਪੰਕਤੀ ਜੋ ਉਹਨਾਂ ਨੇ ਕਹਿੰਦਾ ਨਾਨਕ ਜਿਸ ਕਾਰਨ ਜਿਨ ਨਾਨਕ ਜਿਨ ਕਰਤਾ ਕਾਰਨ ਕੀਆ ਕਰਤਾ ਕਾਰਨ ਕੀਆ ਸੋ ਜਾਣੇ ਕਰਤਾ ਕਰਤੇ ਨੇ ਕਾਰਨ ਕਿਉਂ ਮਰਤਾਇਆ ਕਿਉਂ ਉਹਦੀ ਮਿੱਟੀ ਬੇੜੇ ਘੁਮਿਆਰ ਦੇ ਚ ਪੈ ਗਈ ਉਹ ਤਾਂ ਕਰਤਾਰ ਨੂੰ ਪਤਾ ਮੈਂ ਤਾਂ ਜੋ ਦੇਖਿਆ ਦੱਸਦਾ ਨਿੰਦਿਆ ਤਾਂ ਨਾ ਹੋਈ ਕਲੈਰੀਫਿਕੇਸ਼ਨ ਤਾਂ ਨਹੀਂ ਹੋਣੀ ਸੀ ਵੀ ਦੰਦਿਆ ਨਹੀਂ ਹੈ ਉਹ ਤਾਂ ਜਿਹਨਾਂ ਦੇਖਿਆ ਤਾਂ ਦੱਸ ਦਿੱਤਾ ਦੇਖੀ ਹੋਈ ਗੱਲ ਦੱਸੀ ਹੈ ਇਦਾਂ ਮੈਂ ਦੇਖਿਆ ਇੱਕ ਆਤਮਾ ਤੜਫਦੀ ਮੈਂ ਦੇਖੀ ਹੈ ਜਿੱਦਿਆ ਤਾਂ ਨਹੀਂ ਕੀਤੀ ਦੇਖੀ ਹੋਈ ਗੱਲ ਦੱਸੀ ਹੋਈ ਹੈ ਕਿਉਂ ਮਿੱਟੀ ਪੈ ਗਈ ਐਸਾ ਕਿਉਂ ਵਰਤ ਗਿਆ ਭਾਣਾ ਇਹ ਤਾਂ ਕਰਤਾਰ ਜਾਣਦਾ ਪਰ ਮੈਂ ਇਹ ਗੱਲ ਦੇ ਤੈਨੂੰ ਉਹ ਗੱਲ ਪੇਸ਼ੈਂਸ ਇਹ ਦੀ ਇਹਦੀ ਤੇ ਜਿਹੜੀ ਦੇਖੀ ਹੈ ਉਹ ਗੁਰੂ ਕਿਤੇ ਜਿਵੇਂ ਜਿਹੜੀ ਦੇਖੀ ਹੈ ਉਹ ਮੰਨਦੇ ਨੇ ਆਤਮਾ ਦੇਖੀ ਜਾ ਸਕਦੀ ਹੈ ਤਾਂ ਉਹ ਮੰਨਦੇ ਨੇ ਇਸਲਾਮ ਵਾਲੇ ਉਹ ਇਸ ਗੱਲ ਨੂੰ ਮੰਨਦੇ ਨੇ ਜਿਹੜਾ ਜਿਹੜੀ ਗੱਲ ਨੂੰ ਮੰਨਦਾ ਹੁੰਦਾ ਉਹਨੂੰ ਮੰਨਣੀ ਹੀ ਪੈਂਦੀ ਹੁੰਦੀ ਉਹ ਨਕਲਾਂ ਨੂੰ ਮੰਨਦੇ ਨੇ ਕੱਢ ਕੱਢਦੇ ਨੇ ਕੋਈ ਜਾਇਜ਼ ਪਾਉਂਦੇ ਨੇ ਦਬ ਕੇ ਆਉਂਦੇ ਨੇ ਕਰਦੇ ਨਹੀਂ ਉਹ ਮੰਨਦੇ ਨੇ ਇਸ ਗੱਲ ਨੂੰ ਜਿਹੜਾ ਜਿਹੜੀ ਗੱਲ ਨੂੰ ਮੰਨਦਾ ਉਸੇ ਗੱਲ ਨੂੰ ਮੰਨ ਕੇ ਉਹਦਾ ਕਾਨੂੰਨ ਰੋੜਿਆ ਜਦੋਂ ਕਹੇ ਮੈਂ ਮੰਨਦਾ ਨਹੀਂ ਰੂਹ ਦੇਖੀ ਜਾ ਸਕਦੀ ਹੈ ਮੰਨਦਾ ਨਹੀਂ ਆਤਮਾ ਦੇਖੀ ਜਾ ਸਕਦੀ ਹੈ ਉਹ ਮੰਨਦੇ ਨੇ ਅਸੀਂ ਵੀ ਮੰਨਦੇ ਆਤਮ ਦਰਸ਼ਨ ਹੋਰ ਕੀ ਘੜ ਘੜ ਮੈਂ ਹਰ ਹਰਜੂ ਬਸਾ ਕਹਿੰਦੇ ਦੇਖ ਕੇ ਕਹਿੰਦੇ ਇਹ ਸਮਝ ਕੇ ਕਹਿੰਦੇ ਨੇ ਕਿ ਮਿੱਟੀ ਮੁਸਲਮਾਨ ਦੀ ਪੇੜੇ ਖਮਿਆਰ ਦੇ ਚ ਪੈ ਕੇ ਤੇ ਭਾਣਾ ਵਰਤ ਰਿਹਾ ਹੈ ਤਾਂ ਆਤਮਾ ਦਾ ਜ਼ਰੂਰ ਰੋਦੀ ਹੋਣੀ ਹੋਈ ਹੈ ਆਤਮਾ ਦਾ ਰੂਹ ਕੀ ਹੋ ਮਿੱਟੀ ਦਾ ਰੂਹ ਕੀ ਆਤਮਾ ਦਾ ਰੂਹ ਨਾ ਵੀ ਕੀ ਹੋ ਗਿਆ ਕਿਉਂ ਹੋ ਗਿਆ ਸਮਝ ਕੇ ਗੱਲ ਕਹਿਤੀ ਜਿਹਦੇ ਬਰੇ ਫਰਕ ਨਹੀਂ ਹੋਇਆ ਹਾਂ ਨਾਲ ਮੇਰੇ ਕੋਈ ਫਰਕ ਨਹੀਂ ਨਾਲ ਜਿਹਨੀ ਕਰਤਾ ਕਾਰਨ ਕੀਆ ਸੋ ਜਾਣਾ ਕਰਤਾ ਜਿਨ ਕਰਤੇ ਨੇ ਭਾਣਾ ਵਰਤਾਇਆ ਹੈ ਕਾਰਨ ਕੀਤਾ ਕਿ ਘੁਮਿਆਰ ਦੇ ਪੇੜੇ 'ਚੋਂ ਕਬਰ ਦੀ ਮਿੱਟੀ ਪੈ ਗਈ ਇਹ ਤਾਂ ਕਰਤਾਰ ਨੂੰ ਇਸ ਖੇਡ ਦਾ ਪਤਾ ਕਿਉਂ ਇਹ ਹੋ ਗਿਆ ਪਰ ਇਹਦਾ ਨਾਮ ਦੇਖੇ